ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਈ ਦਸਵੀਂ ਅਥ 24 ਅਵਤਾਰ ਚੌਪਈ ਅਬ 24 ਸੁਤਰੋਂ ਅਵਤਾਰਾ ਜਿਹ ਵਿਦ ਤਿਨ ਕਾ ਲਖਾਇਆ ਖਾਰਾ ਸੁਨਿਓ ਸੰਤ ਸਭੈ ਚਿਤ ਲਾਈ ਵਰਨਤ ਸਿਆਮ ਜਥਾ ਮਤ ਭਾਈ ਚੌਪਈ ਜਬ ਜਬ ਹੋਤ ਅਰਿਸ਼ਟ ਪਾਰਾ ਤਬ ਤਬ ਦੇਹ ਧਰਤ ਅਵਤਾਰਾ ਕਾਲ ਸਵਨ ਕੋ ਪੇਖ ਤਮਾਸਾ ਅੰਤਹ ਕਾਲ ਕਰਤ ਹੈ ਨਾਸਾ ਚੌਪਈ ਕਾਲ ਸਬਨ ਕਾ ਕਰਤ ਪਸਾਰਾ ਅੰਤ ਕਾਲ ਸੋਈ ਖਾਪਨ ਹਾਰਾ ਆਪਨ ਰੂਪ ਅਨੰਤਨ ਧਰਹੀ ਆਪੈ ਮਦ ਲੀਨ ਪੁਨ ਕਰਹੀ ਚਉਪਈ ਇਨ ਮੈ ਸ੍ਰਿਸ਼ਟ ਸੋ ਦਸ ਅਵਤਾਰਾ ਜਿਨ ਮੈਂ ਰਮਿਆ ਰਾਮ ਹਮਾਰਾ ਚਤੁਰ ਚਤੁਰਦਸ ਗਨ ਅਵਤਾਰੂ ਕਹੋ ਜੋ ਤਿਨ ਤਿਨ ਕੀਏ ਅਖਾਰੂ ਚਉਪਈ ਕਾਲ ਆਪਣੋ ਨਾਮ ਛਪਾਈ ਅਵਰਨ ਕੇ ਸਿਰਦੈ ਬੁਰਿਆਈ ਆਪਨ ਰਾਹਤ ਨਿਰਾਲਮ ਜਗਤੇ ਜਾਣ ਲੈ ਜਾ ਨਾਮੈ ਤਬ ਤੇ ਚਉਪਈ ਆਪ ਰਚੈ ਆਪੇ ਕਲ ਘਾਏ ਔਰਨ ਕਹਿ ਦੈ ਮੂਡ ਹਤਾਏ ਆਪ ਨਿਰਾਲਮ ਰਹਾ ਨ ਪਾਇਆ ਤਾਂ ਤੇ ਨਾਮ ਬੇਅੰਤ ਕਹਾਇਆ ਚਉਪਈ ਜੋ ਚਉਬੀ ਸਵਤਾਰ ਕਹਾਏ ਤਿਨ ਪੀ ਤੁਮ ਪ੍ਰਭ ਤਨਕ ਨਾ ਪਾਏ ਸਭ ਹੀ ਜਗ ਭਰਮੇ ਪਵਰਾਇੰ ਭਵਰਾਇੰ ਤੇ ਨਾਮ ਬੇਅੰਤ ਕਹਾਇੰ ਚਉਪਈ ਸਾਵੀ ਛਲਤਨਾ ਆਪ ਛਲਾਇਆ ਤੇ ਛਲਿਆ ਆਪ ਕਹਾਇਆ ਸੰਤਨ ਦੁਖੀ ਨਿਰਖਿਆ ਕੁਲਾਵੈ ਦੀਨ ਬੰਦ ਤੇ ਕਹਲਾਵੈ ਚਉਪਈ ਅੰਤ ਕਰਤ ਸਭ ਜਗ ਕੋ ਕਾਲਾ ਨਾਮ ਕਾਲ ਤਾਤੇ ਜਗ ਡਾਲਾ ਸਮੈ ਸੰਤ ਪਰ ਹੋ ਸਹਾਈ ਤਾਤੇ ਸੰਖਿਆ ਸੰਤ ਸੁਨਾਈ ਚਉਪਈ ਨਿਰਖ ਦੀਨ ਪਰ ਹੋ ਦਿਆਰਾ ਦੀਨ ਬੰਧ ਹੰਤ ਤਮੈ ਵਿਚਾਰਾ ਸੰਤਨ ਪਰ ਕਰੁਣਾ ਰਸ ਢਾਰੀ ਕਰੁਣਾ ਨਿਧ ਜਗ ਤਬੈ ਉਚਰੀ ਚਉਪਈ ਸੰਕਟ ਹਰਤ ਸਾਧਵਨ ਸਦਾ ਸੰਕਟ ਹਰਨ ਨਾਮ ਪਇਓ ਤਦਾ ਦੁਖ ਦਾਹਤ ਸੰਤਨ ਕੇ ਆਇਓ ਦੁਖ ਦਾਹਨ ਪ੍ਰਭ ਤਦਨ ਕਹਾਇਓ ਚਉਪਈ ਰਹਾ ਅਨੰਤ ਅੰਤ ਨਹੀਂ ਪਾਇਓ ਜਾਤੇ ਤੇ ਨਾਮ ਬੇਅੰਤ ਕਹਾਇਓ ਜਗ ਮੋ ਰੂਪ ਸਬਨ ਕੇ ਤਰਤਾ ਜਾਤੇ ਤੇ ਨਾਮ ਬਖਨੀਤ ਕਰਤਾ ਚਉਪਈ ਕਿਨਹੂ ਕਹੂ ਨਾ ਤਾਹਿ ਲਖਾਇਓ ਇਹ ਕਰ ਨਾਮ ਅਲਖ ਕਹਾਇਓ ਜੋਨ ਜਗਤ ਮੈਂ ਕਭੂ ਨਾ ਆਇਆ ਜਾਤੇ ਤੇ ਸਭੋ ਅਜੂਨ ਬਤਾਇਆ ਚਉਪਈ ਬ੍ਰਹਮਾਦਿਕ ਸਭ ਹੀ ਪਜਾਰੇ ਵਿਸ਼ਨ ਮਹੇਸ਼ਵਰ ਕੌਣ ਵਿਚਾਰੇ ਚੰਦ ਸੂਰਜ ਜਿਨ ਕਰੇ ਵਿਚਾਰਾ ਤਾਤੇ ਜਨੀਅਤ ਹੈ ਕਰਤਾਰਾ ਚਉਪਈ ਸਦਾ ਅਪੇਖ ਭੇਖੀ ਰਹੀ ਤਾਤੇ ਜਗਤ ਭੇਖੀ ਕਹੀ ਅਲਖ ਰੂਪ ਕਿਨਹੂ ਨ ਜਾਣਾ ਤੇ ਕਰ ਜਾਤ ਅਲੇਖ ਬਖਾਨਾ ਚਉਪਈ ਰੂਪ ਅਨੂਪ ਸਰੂਪ ਪਾਰਾ ਭੇਖ ਭੇਖ ਸਭਨ ਤੇ ਨਿਆਰਾ ਦਾਇਕ ਸਭੋ ਅਜਾਚੀ ਸਭ ਤੇ ਜਾਣ ਲਿਓ ਕਰਤਾ ਹਮ ਤਬ ਤੇ ਚਉਪਈ ਲਗਨ ਸਗਨ ਤੇ ਰਾਤ ਨਿਰਾਲਮ ਹੈ ਯਾ ਕਥਾ ਜਗਤ ਮੈਂ ਮਾਲਮ ਜੰਤਰ ਮੰਤਰ ਤੰਤਰ ਨਾ ਰਿਝਾਇਆ ਭੇ ਕਰਤ ਕਿਨਹੂ ਨਹਿ ਪਾਇਆ ਚਉਪਈ ਜਗ ਆਪਨ ਆਪਨ ਜਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ ਇਕ ਮੜੀਨ ਕਬਰਨ ਵੇ ਜਾਹੀ ਦੂਹਨ ਮੈਂ ਪਰਵੇ ਸੁਰ ਨਾਹੀ ਚਉਪਈ ਏ ਦੋ ਮੋਹ ਬਾਦ ਮੋਹ ਪਚੇ ਇਨ ਤੇ ਨਾਥ ਨਿਰਾਲੇ ਬਚੇ ਜਾ ਤੇ ਛੂਟ ਗਇਓ ਔਰ ਕਾ ਤੇ ਆਗੈ ਹਿੰਦੂ ਕਿਆ ਤੁਰਕਾ ਚਉਪਈ ਇਕ ਤਸਬੀ ਇਕ ਮਾਲਾ ਧਰਹੀ ਏ ਕੁਰਾਨ ਪੁਰਾਨ ਉਚਰਹੀ ਕਰਤ ਵਿਰੁੱਧ ਗਏ ਮਰ ਮੂੜਾ ਪ੍ਰਭ ਕੋ ਰੰਗ ਨਾ ਲਾਗਾ ਗੂੜਾ ਚਉਪਈ ਜੋ ਜੋ ਰੰਗ ਏਕ ਕੇ ਰਾਚੇ ਤੇ ਤੇ ਲੋਕ ਲਾਜ ਤਜ ਨਾਚੇ ਆਦ ਪੁਰਖ ਜਿਨੇ ਏਕ ਪਛਾਨਾ ਦੁਤੀਆ ਭਾਵ ਨਾ ਮਨ ਮਹਿਆਨਾ ਚਉਪਈ ਜੋ ਜੋ ਭਾਵ ਦੁਤੀਆ ਮਹਿ ਰਾਚੇ ਤੇ ਤੇ ਮੀਤ ਮਿਲਣ ਤੇ ਬਾਚੇ ਏਕ ਪੁਰਖ ਜਿਨ ਨਾਇਕ ਪਛਾਨਾ ਤਿਨਹੀ ਪਰਮ ਤਤ ਕਹਾ ਜਾਣਾ ਚਉਪਈ ਜੋਗੀ ਸੰਨਿਆਸੀ ਹੈ ਜੇਤੇ ਮੁੰਡਿਆ ਮੁਸਲਮਾਨ ਗਨ ਕੇਤੇ ਭੇਖ ਤਰੇ ਲੂਟ ਸੰਸਾਰਾ ਛਪਤ ਸਾਧ ਜਿਹ ਨਾਮ ਆਧਾਰਾ ਚੌਪੀ ਪੇਟ ਹੇਦ ਨਰ ਡਿੰਬ ਦਿਖਾਹੀ ਡਿੰਬ ਕਰੇ ਬਿਨ ਪਈਤ ਨਾਹੀ ਜਿਨ ਨਰ ਏਕ ਪੁਰਖਾ ਧਿਆਇਓ ਤਿਨ ਕਰ ਡਿੰਬ ਨਾ ਕਿਸੀ ਦਿਖਾਇਓ ਚੌਪੀ ਡਿੰਬ ਕਰੇ ਬਿਨ ਹਾਥ ਨਾ ਆਵੈ ਕੋ ਨਾ ਕਾਹੂ ਸੀਸ ਨਿਵਾਵੈ ਜੋ ਇਹੋ ਪੇਟ ਨਾ ਕਾਹੂ ਹੋਤਾ ਰਾਵ ਰੰਕ ਕਾਹੂ ਕੋ ਕਹਤਾ ਚਉਪਈ ਜੀਨ ਪ੍ਰਭ ਏਕ ਬਹਿ ਠਹਰਾ ਜੋ ਤਿਨ ਕਰ ਡਿੰਬ ਨਾ ਕਿਸੂ ਦਿਖਾਇਓ ਸੀਸ ਦਿਓ ਉਨ ਸਿਰ ਨਾ ਦੀਨਾ ਰੰਚ ਸਮਾਨ ਦੇਹ ਕਰ ਤੀਨਾ ਚਉਪਈ ਕਾਣ ਛੇਦ ਜੋਗੀ ਕਹਵਾਇਓ ਅਤ ਪਰ ਪੰਚ ਕਰ ਬਨੈ ਸਿਧਾਇਓ ਏਕ ਨਾਮ ਕੋ ਤਤ ਨਾ ਲਇਓ ਬਣ ਕੋ ਭਇਓ ਨਾ ਗ੍ਰਹਿ ਕੋ ਭਇਓ ਚਉਪਈ ਕਹਾ ਲਗੈ ਕਬ ਕਥੈ ਵਿਚਾਰਾ ਰਸਨਾ ਏਕ ਨ ਪਈਤ ਪਾਰਾ ਬਾ ਕੋਟੇ ਕੋਟ ਕੋ ਧਰੈ ਗੁਣ ਸਮੁੰਦਰ ਤਵੈ ਪਾਰ ਨਾ ਪਰੈ ਚਉਪਈ ਪ੍ਰਥਮ ਕਾਲ ਸਭ ਜਗ ਕੋ ਤਾਤਾ ਤਾਤੇ ਭਇਓ ਤੇਜ ਵਿਖਿਆਤਾ ਸੋਈ ਭਵਾਨੀ ਨਾਮ ਕਹਾਈ ਜਿਨ ਸਿਗਰੀ ਯਹ ਸ੍ਰਿਸ਼ਟੂ ਪਾਈ ਚਉਪਈ ਪ੍ਰਿਥਮੈ ਓੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੋਹ ਰਹਾ ਤਾਤੇ ਜਗਤ ਭਇਓ ਵਿਸਥਾਰਾ ਪੁਰਖ ਪ੍ਰਕ੍ਰਿਤ ਜਬ ਜਬਦੂ ਵਿਚਾਰਾ ਚਉਪਈ ਜਗਤ ਭਇਓ ਤਾ ਤੇ ਸਭ ਜਨਿਯਤ ਚਾਰ ਖਾਨ ਕਰ ਪ੍ਰਗਟ ਬਖਾਨੀਅਤ ਸਖਤ ਇਤੀ ਨਹੀਂ ਬਰਨ ਸੁਣਾਉ ਭਿੰਨ ਭਿੰਨ ਕਰ ਨਾਮ ਬਤਾਉ ਚਉਪਈ ਬਲੀ ਅਬਲੀ ਦੋ ਉਪਜਾਏ ਊਚ ਨੀਚ ਕਰ ਭਿੰਨ ਦਿਖਾਏ ਬਪ ਧਰ ਕਾਲ ਬਲੀ ਬਲਵਾਨਾ ਆਪਨ ਰੂਪ ਤਰਤ ਭਇਓ ਨਾਨਾ ਚਉਪਈ ਭਿੰਨ ਭਿੰਨ ਜਿਮ ਦੇਹ ਤਰਾਏ ਤਿਮ ਤਿਮ ਕਰ ਅਵਤਾਰ ਕਹਾਏ ਪਰਮ ਰੂਪ ਜੋ ਏਕ ਕਹਾਇਓ ਅੰਤ ਸਭੋ ਤੇ ਮਦ ਮਿਲਾਇਓ ਚੌਪੀ ਜਿਤਕ ਜਗਤ ਕੇ ਜੀਵ ਬਖਾਨੋ ਏਕ ਜੋਤ ਸਭ ਹੀ ਮਹਿ ਜਾਨੋ ਕਾਲ ਰੂਪ ਭਗਵਾਨ ਪਨਾਇ ਤਾ ਮਹਿ ਲੀਨ ਜਗਤ ਸਭ ਹਵੈ ਬੋ ਚੌਪੀ ਜੋ ਕਿਸ ਦਿਸ਼ਟ ਗੋਚਰ ਆਵਤ ਤਾ ਕਹ ਮਨ ਮਾਇਆ ਠਹਰਾਵਤ ਇਕ ਹੈ ਆਪ ਸਭ ਨੂੰ ਵਿਆਪਾ ਸਭ ਕੋਈ ਭਿੰਨ ਭਿੰਨ ਕਰ ਥਾਪਾ ਚਉਪਈ ਸਭ ਹੀ ਮਹਿ ਰਮ ਰਹਿਓ ਅਲੇਖਾ ਮਾਗਤ ਪਿੰਨ ਪਿੰਨ ਤੇ ਲੇਖਾ ਜਿਨ ਨਰ ਏਕ ਵਹਿ ਠਹਰਾਇਓ ਹੀ ਪਰਮ ਤਤ ਕਹ ਪਾਇਓ ਚਉਪਈ ਇਕ ਹੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੂੰ ਭੂਪਾ ਪਿੰਨ ਪਿੰਨ ਸਭ ਅਨੂਰ ਜਾਇਓ ਸਭ ਤੇ ਜਦੋ ਨ ਕਿਨਹੂ ਪਾਇਓ ਚਉਪਈ ਪਿੰਨ ਪਿੰਨ ਸਭ ਹੂਪ ਜਾਇਓ ਪਿੰਨ ਪਿੰਨ ਕਰ ਤਿਨੋ ਖਪਾਇਓ ਆਪ ਕਿਸੂ ਕੋ ਦੋਸ ਨਾ ਲੀਨਾ ਔਰਨ ਸਿਰ ਬੁਰਾਈ ਦੀਨਾ ਅਥ ਪ੍ਰਥਮ ਮਛ ਅਵਤਾਰ ਕਥਨੰ ਚਉਪਈ ਸੰਖਾਸੁਰ ਦਾਨੁ ਪੁਨ ਭਇਓ ਬਹੁ ਵਿਦ ਕੈ ਜਗ ਕੋ ਦੁਖ ਦਇਓ ਮਛ ਅਵਤਾਰ ਆਪੁਨ ਧਰਾ ਆਪਨ ਜਾਪ ਆਪ ਮੋਕਰਾ ਚਉਪਈ ਪ੍ਰਥਮੈ ਤੁਛ ਮੀਨ ਬਵ ਤਰਾ ਪੈੜ ਸਮੁ ਚਕ ਚੋਰਨ ਕਰਾ ਪੁਨ ਪੁਨ ਕਰਤ ਭਇਓ ਵਿਸਤਾਰਾ ਸੰਖਾਸੁਰ ਤਬ ਕੋ ਵਿਚਾਰਾ ਭਜੰਗ ਪ੍ਰਿਆਚਨ ਤਬੈ ਕੋਪ ਗਰਜਿਓ ਬਲੀ ਸੰਖ ਵੀਰੰ ਤਰੇ ਸ਼ਸਤਰ ਅਸਤਰੰ ਸਜੇ ਲੋਹ ਚੀਰੰ ਚਤੁਰਵੇਦ ਪਾਤੰਕਿਓ ਸਿੰਧ ਮਦੰ ਤਰਸਿਓ ਅਸ਼ਟਨੈਨੰ ਕਰਿਓ ਜਾਪ ਸੁਧੰ ਭੁਜੰਗ ਪ੍ਰਿਆਛਨ ਤਵੈ ਸੰਬਰੇ ਦੀਨ ਹੇਤੰ ਦਿਆਲੰ ਤਰੇ ਲੋਕ ਰੋਂ ਕਿਰਪਾ ਕਹਿ ਕਿਰਪਾਲੰ ਮਹਾ ਅਸਤਰ ਪਾਤੰ ਕਰੇ ਸ਼ਸਤਰ ਘਾਤੰ ਟਰੇ ਦੇਵ ਸਰਬੰ ਗਿਰੇ ਲੋਕ ਸਾਤੰ ਭੁਜੰਗ ਪ੍ਰਿਆਛਨ ਭੈ ਅਤਰ ਘਾਤੰ ਗਿਰੇ ਚੋਰ ਚੀਰੰ ਰੁਲੇ ਤਛ ਮੁਛੰ ਉਠੇ ਤਿਛ ਤੀਰੰ ਗਿਰੇ ਸੁੰਡ ਮੁੰਡੰਗ ਰਣੰਗ ਭੀਮ ਰੂਪੰ ਮਨੋ ਖੇਲ ਪੌਡੇ ਹਠੀ ਫਾਗ ਜੂਪੰ ਭੁਜੰਗ ਪ੍ਰਿਆਛੰਦ ਬਹਿ ਖੱਗੀਅੰ ਖੇਦ ਖਿੰਗੰ ਸੋ ਧੀਰੰ ਸੁਭੈ ਸ਼ਸਤਰ ਸੰਜਾਨ ਸੋ ਸੂਰਬੀਰੰ ਗਿਰੇ ਗੌਰ ਗਾਜੀ ਖੁਲੇ ਹੱਥ ਬਥੰ ਨਚੋ ਰੁਦਰ ਰੁਦਰੰ ਨਚੇ ਮਛ ਮਥੰ ਰਸਾਵਲ ਛੰਦ ਮਹਾਬੀਰ ਗਜੇ ਸੁਭੰ ਸ਼ਸਤਰ ਸੱਜੇ ਬਧੇ ਗਜ ਗਾਹੰ ਸੋ ਹੂਰੰ ਉਛਾਹੰ ਰਸਾਵਲ ਛੰਦ ਟਲਾ ਟੁਕ ਢਾਲੰ ਚਮੀ ਤੇਗ ਕਾਲੰ ਕਟਾ ਕਾਟ ਬਾਹਾਂ ਉਭੈ ਜੀਤ ਚਾਹੈ ਰਸਾਵਲ ਛੰਦ ਮੁਖੰ ਮੁਛ ਬੰਕੀ ਤਮੰ ਤੇਗ ਅਤੰਕੀ ਫਿਰੈ ਗੌਰ ਗਾਜੀ ਨਚੈ ਤੁੰਦ ਤਾਜੀ ਭਜੰਗ ਛੰਦ ਪਰਿਓ ਰੋਸ ਸੰਖਾ ਸੁਰੰਗ ਦੇਖ ਸੈਨੰ ਤਪੇ ਵੀਰ ਬਕਤਰੰ ਕੀਏ ਰਗਤ ਨੈਣੰ ਉਜਾ ਠੋਕ ਭੂਪੰ ਕਰਿਓ ਨਾਦ ਉਚੰਗ ਸੁਣੇ ਗਰਵਣੀ ਆਣ ਕੇ ਗਰਭ ਮੁਚੰ ਭੁਜੰਗ ਲਗੇ ਠਾਮ ਠਾਮੰਗ ਤਮਾਮੰਗ ਦਮੰਕੇ ਖੁਲੇ ਖੇਤ ਮੋ ਖਗ ਖੂਨੀ ਖਿਮੰਕੇ ਭਏ ਕਰੂਰ ਭਾਤੰ ਕਮਾਣੰ ਕੜਕੇ ਨਚੇ ਵੀਰ ਬੈਦਾਲ ਪੂਤੰ ਪੜਕੇ ਭੁਜੰਗ ਗਿਰਿਓ ਆਯਦੰ ਸਾਯਦੰ ਵੀਰ ਖੇਤੰ ਨਚੇ ਕੰਧਹੀਣ ਕਮਧੰ ਅਚੇਤੰ ਖੁਲੇ ਖੱਗ ਖੂਨੀ ਖਿਆਲੰ ਖਤੰਗੰ ਭਜੇ ਕਾਤਰੰ ਸੂਰ ਬੱਜੇ ਨਿਹੰਗੰ ਭੁਜੰਗ ਕਟੇ ਚਰਮ ਬਰਮ ਗਿਰਿਓ ਸੱਤਰ ਸ਼ਸਤਰੰ ਪਕੇ ਪੈ ਪਰੇ ਪੂਤ ਭੂਮੰ ਨਿਰਸਤਰੰ ਰਣੰਗ ਰੰਗ ਰਤੇ ਸਭੀ ਰੰਗ ਪੂਮੰ ਗਿਰੇ ਜੁਧ ਮਦੰ ਬਲੀ ਝੂਮ ਝੂਮੰ ਭੁਜੰਗ ਭਇਓ ਦੁੰਦ ਜੁਦੰ ਰਣੰ ਸੰਖ ਮਛੰ ਮਨੋ ਦੋ ਗਿਰੰ ਜੁਦ ਜੁਟੇ ਸਪਛੰ ਕਟੇ ਮਾਸ ਟੁਕੰ ਭਖੈ ਗਿੱਧ ਬ੍ਰਿਧੰ ਹਸੀ ਜੋਗਣੀ ਚੌਸਠਾ ਸੁਰ ਸੁਦੰ ਭੁਜੰਗ ਕਿਓ ਉਧਾਰ ਬੇਦੰ ਹਤੇ ਸੰਖ ਬੀਰੰ ਤਜੋ ਮਛ ਰੂਪੰ ਸਜੋ ਸੁੰਦਰ ਚੀਰੰ ਸਵੈ ਦੇਵਤਾ ਪੇਕਿਓ ਦੁਸ਼ਟ ਨਾਸੰ ਟਰੇ ਸਰਵਦਾਨੋ ਭਰੇ ਜੀਵ ਤਰਾਸੰ ਤ੍ਰਿਭੰਗੀ ਛੰਦ ਸੰਖਾਸਰ ਮਾਰੇ ਵੇਦ ਉਧਾਰੇ ਸਤਰ ਸੰਘਾਰੇ ਜਸ ਲੀਨੋ ਦੇਵੇਸ਼ ਬੁਲਾਇਓ ਰਾਜ ਬਿਠਾਇਓ ਛਤਰ ਫਿਰਾਇਓ ਸੁਖ ਦੀਨੋ ਕੋਟੰਗ ਬਜ ਬਾਜੇ ਸੁਰ ਸਭ ਗਾਜੇ ਸੋਭ ਘਰ ਸਾਜੇ ਸੋਖ ਹਰੇ ਦੈ ਕੋਟਕ ਦਛਨਾ ਕਰੋਰ ਪਰ ਦਛਨਾ ਆਣ ਸੋ ਮੱਛ ਕੇ ਪਾਏ ਪਰੇ ਇਤ ਸ੍ਰੀ ਮਜਿੱਤਰ ਰਾਟ ਗ੍ਰੰਥੇ ਪ੍ਰਥਮ ਮੱਛ ਅਵਤਾਰ ਸੰਖਾਸਰ ਬਧਾ ਕਥਨੰ ਅਥ ਕਛ ਅਵਤਾਰ ਕਥਨੰ ਭੁਜੰਗ ਪ੍ਰਿਆ ਛੰਦ ਕਿਤੋ ਕਾਲ ਬੀਤਿਓ ਕਰਿਓ ਦੇਵ ਰਾਜੰ ਭਰੇ ਰਾਜ ਤਾਮੰ ਸੁਭੰ ਸਰਬ ਸਾਜੰ ਗਜੰਗ ਬਾਜ ਬੀਣੰਗ ਬਿਨਾ ਰਤਨ ਭੂਪੰ ਕਰਿਓ ਵਿਸ਼ਨ ਵਿਚਾਰ ਚਿਤੰ ਅਨੂਪੰ ਭੁਜੰਗ ਛੰਦ ਸਵੈ ਦੇਵ ਏਕਤਰ ਕੀਨੇ ਪੁਰਿੰਦਰੰ ਸਸੰ ਸੂਰਜੰ ਆਦ ਲੈ ਕੈ ਉਪਿੰਦਰੰ ਹੁਤੇ ਦੈਤ ਜੇ ਲੋਕ ਮਧੰ ਹੰਕਾਰੀ ਭੈ ਏਕਠੇ ਭਰਾਤ ਭਾਵੰ ਵਿਚਾਰੀ ਭੁਜੰਗ ਛੰਦ ਬਦਿਓ ਅਰਧ ਅਰਦੰ ਦੁਹੂ ਬਾਟ ਲੀਬੋ ਸਭੋ ਬਾਤ ਮਾਨੀ ਯਹ ਕਾਮ ਕੀਬੋ ਕਰੋ ਮਥਨੀ ਕੂਟ ਮੰਦਰਾ ਚਿਰੇ ਅੰਗ ਤਕਿਓ ਛੀਰ ਸਾਮੁੰਦਰ ਦੇ ਅੰਗ ਅਦੇ ਅੰਗ ਭੁਜੰਗ ਛੰਦ ਕਰੀ ਮੱਥ ਕਾ ਬਾਸਕੰ ਸਿੰਧ ਮਧੰ ਮਥੈ ਲਾਗ ਦੋ ਭੈ ਅਦ ਅਦੰ ਸਿਰੰਗ ਦੈਤ ਲਾਗੇ ਗਹੀ ਪੂਛ ਦੇਵੰ ਮਥਿਓ ਛੀਰ ਸਿੰਧੈ ਮਨੋ ਮਾਟ ਕੇਵੰ ਭੁਜੰਗ ਛੰਦ ਇਸੋ ਕੌਣ ਬੀਓ ਪਰੇ ਭਾਰੁ ਬੱਬੰ ਉਠੇ ਕਾਪ ਵੀਰੰ ਦਿੱਤਿਆ ਦਿੱਤਿਆ ਸਭੰ ਤਬੈ ਆਪ ਹੀ ਵਿਸ਼ਨ ਮੰਤਰੰ ਵਿਚਾਰਿਓ ਤਰੇ ਪਰਬਤੰ ਕਛ ਪੰਗ ਰੂਪ ਧਾਰਿਓ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਦੁਤੀਆ ਕਛ ਅਵਤਾਰ ਸੰਪੂਰਨ ਮਸਤ ਅਥ ਸ਼ੀਰ ਸਮੁੰਦਰ ਮਥਨ 14 ਰਤਨ ਕਥਨੰ ਸ੍ਰੀ ਭਗਵਤੀ ਜੀ ਸਹਾਇ ਤੋਟਿਕ ਚੰਦ ਮਿਲ ਦੇਵ ਦੇਵਨ ਸਿੰਧ ਮਥਿਓ ਕਵ ਸ਼ਾਮ ਪਵਿੱਤਨ ਮਦ ਕਥਿਓ ਤਵ ਰਤਨ ਚਤੁਰਦਾਸ ਯੋਨਿਕ ਸੇ ਅਸਤਾਨਿਸ ਮੋਹ ਸਸ ਸੇ ਵਿਗਸੇ ਤੋਟਿਕ ਚੰਦ ਅਮਰਾ ਤਕ ਸੀਸ ਕੀ ਔਰ ਹੂੰ ਮਿਲ ਪੂਛ ਗਈ ਦਿਸ ਦੇਵ ਦੂੰ ਰਤਨੰ ਨਿਕਸੇ ਬਿਕਸੇ ਸਾਸੀ ਸੇ ਜਨ ਘੂਟਣ ਲੇ ਤਾ ਅਮੀਰ ਹਸ ਕੇ ਤੋਟਕ ਚੰਦ ਨਿਕਸ਼ੋ ਧਨ ਸਾਇਕ ਸੁਧ ਸਿਤੰ ਮਦ ਪਾਨ ਕਢਿਓ ਘਟ ਮਦੈ ਮਤੰ ਗਜ ਬਾਜ ਸੁਦਾ ਲక్ష్ਮੀ ਨਿਕਸੀ ਘਨ ਮੋ ਮਨੋ ਵਿਦੁਲਤਾ ਬਿਕਸੀ ਤੋਟਕ ਛੰਦ ਕਲਪਾ ਦਰਮ ਮਾਹਰ ਔਰੰਭਾ ਜੇ ਮੋਹਿ ਰਹਿ ਲਖਿੰਦਰ ਸਭਾ ਮਨ ਕੌਸਤਕੰ ਸਸ ਰੂਪ ਸੁਭੰ ਜੇ ਭਜਤ ਦੈਤ ਬਿਲੋਕ ਜੁਦੰ ਤੋਟਕ ਛੰਦ ਨਿਕਸੀ ਗਵ ਰਾਜ ਸੋ ਧੇਨ ਭਲੀ ਜੇ ਸੀਨ ਲਇਓ ਸਾ ਸ਼ਾਸਤਰ ਬਲੀ ਗਣ ਰਤਨ ਕਨੋ ਉਪਰਤਨ ਅਭੈ ਤੁਮ ਸੰਤ ਸੁਨੋ ਚਿਤ ਲਾਇ ਸਭੈ ਤੋਟਕ ਛੰਦ ਗਣ ਜੋਤ ਹਰੀਤ ਕੀ ਔਰ ਮਧੰ ਜਨ ਪੰਚ ਸੋ ਨਾਮੈ ਸੰਖ ਸੁਭੰ ਸਸ ਬੇਲ ਵਿਜਿਆਰ ਚੱਕਰ ਗਦਾ ਜੁਵਰਾਜ ਬਿਰਾਜਤ ਪਾਨ ਸਦਾ ਤੋਟਕ ਤਨ ਸਾਰੰਗ ਨੰਦਕ ਖੱਗ ਪਣੰ ਜਿਨ ਖੰਡ ਕਰੈ ਗਨ ਦਈ ਤਰਨੰ ਸਿਵ ਸੂਲ ਬੜਵਾਨ ਨਲ ਕਪਲ ਮੁਨੰ ਤਾ ਤਨੰਤਰ ਚੌਦਸ ਬੋ ਰਤਨ ਗਾਣ ਰਤਨ ਉਪ ਰਤਨ ਓ ਧਾਤ ਕਨੋ ਕਹਿ ਧਾਤ ਸਬੈ ਉਪ ਧਾਤ ਪਨੋ ਸਭ ਨਾਮ ਜਥਾ ਮਦ ਸਿਆਮ ਤਰੋ ਘਟ ਜਾਣ ਕਵੀ ਜਿਨ ਨਿੰਦ ਕਰੋ ਤੋਟ ਛੰਦ ਪ੍ਰਿਥਮੋ ਗਨ ਲੋਹ ਸਿੱਕਾ ਸਵਰਨੰ ਚਤੁਰਥ ਭਨ ਧਾਤ ਸਿਤੰਗ ਰੁਕਮੰ ਬਹਰੋ ਕਥ ਤਾਂਬਰ ਕਲੀ ਪਿਤਰੰ ਕਥ ਅਸ਼ਟਮ ਜਿਸ ਤੋ ਹੈ ਧਾਤ ਤਰੰਗ ਟੋਟਕ ਛੰਦ ਉਪਧਾਤ ਕਥਨੰ ਸੁਰਮੰਗ ਸਿੰਗਰਫ ਹਰਤਾਲ ਗਣੰ ਚਤੁਰਥ ਤਹ ਸਿੰਬਲ ਖਾਰਪਣੰ ਮ੍ਰਿਤ ਸੰਖ ਮਨਾਸਰ ਕਯੰ ਪਾਨ ਅਸ਼ਟਮ ਲੋਣ ਰਸੰ ਲਮਣੰ ਦੋਹਰਾ ਤਾਤ ਉਪਤਾਤ ਜਥਾ ਸ਼ਕਤ ਸੋ ਹਉ ਕਹੀ ਬਨਾਏ ਖਾਨਣ ਮਹਿ ਵੀ ਹੋਤ ਹੈ ਕੋਈ ਕਹੂੰ ਕਮਾਏ ਚਉਪਈ ਰਤਨ ਉਪਰਤਨ ਨਿਕਾਸੇ ਤਬਹੀ ਧਾਤ ਉਪਧਾਤ ਦਿਰਭਮੋ ਸਭਹੀ ਤੇ ਤਬਹੀ ਬਿਸ਼ਨੈ ਹਿਰ ਲਇਓ ਅਵਰਨ ਬਾਟ ਅਵਰਨ ਹਦਇਓ ਚਉਪਈ ਸਾਰੰਗ ਸਰ ਅਸ ਚੱਕਰ ਗਦਾਲੀ ਪਾਂਚਾ ਮਰ ਲੈ ਨਾਦ ਅਦਿਕ ਕੀ ਸੂਲ ਪਿਨਾਕ ਵਿਸਾ ਕਰ ਲੀਨਾ ਸੋ ਲੈ ਮਹਾਦੇਵ ਕੋ ਦੀਨਾ ਭੁਜੰਗ ਛੰਦ ਦਿਓ ਇੰਦਰ ਐ ਰਾਵ ਤੰਗਬਾਜ ਸੂਰੰ ਉਠੇ ਦੀਹੀ ਦਾਨੋ ਜੁਦੰਗ ਲੋ ਪੂਰੰ ਅਨੀ ਵੀ ਦੇਖ ਉੱਠੀ ਅਪਾਰੰ ਤਵੈ ਵਿਸ਼ਨ ਜੂ ਚਿਤ ਕੀਨੋ ਵਿਚਾਰੰ